ਹੋ ਠੰਡਾ ਰੱਖਦਾ ਦਿਮਾਗ ਵਾਲਾ ਪਾਈਦਾ ਨਹੀਂ ਇਹਦੇ ਉੱਤੇ ਲੋੜ ਬੱਲਿਆ ਉਹ ਫਿਰ ਸੌਖਾ ਨਹੀਂ ਟਲਦਾ ਜੇ ਹੋ ਜੇ ਇੱਕ ਵਾਰੀ ਆਉਣ ਮੋੜ ਬੱਲਿਆ ਹਉ ਸਾਊ ਆ ਸਿਰਫ ਗੁਰੂ ਘਰ ਵਿੱਚ ਉਹ ਦੁਬਾਰ ਖੂਨ ਜਾਂਦਾ ਏ ਉਬਾਲੇ ਮਾਰਨੀ ਜਦੋਂ ਇੱਕ ਵਾਰ ਨਹੀਂ ਭੁੱਲ ਜਾਂਦੇ ਮੂਰੇ ਵਾਲੇ ਸਾਡੇ ਕੋਲੋਂ ਖਾਰ ਨਹੀਂ ਉਹ ਸੀਰੀਅਸਲੀ ਨਾ ਬਾਲਾ ਬੋਲਦਾ ਏ ਜੱਟ ਪਰ ਮਿੱਤਰਾਂ ਦੀ ਡਾਂਗ ਦਿੰਦੀ ਚੋਟੀ ਦਾ ਪਿਆਰ ਨਹੀਂ ਅਸਲੇ ਦੇ ਆਲੇ ਨਹੀਂ ਸ਼ੌਂਕੀ ਅਸੀਂ ਰੱਖੀ ਦੇ ਡਾਂਗ ਨਾਲ ਤੋੜੀ ਦੇ ਆ ਬਿੱਲੋ ਹੱਡ ਵੱਖੀ ਦੇ ਏਸੀਆਂ ਦੇ ਵਿੱਚੋਂ ਜਦੋਂ ਨਿਕਲੇ ਸਵੈਟ ਬਿੱਲੋ ਸਾਨੂੰ ਹੀ ਫੜਾਉਣੇ ਪੈਂਦੇ ਹੈਂਡਲ ਨਹੀਂ ਪੱਖੀ ਦੇ ਉਹ ਪੁੱਠੇ ਸਿੱਧੇ ਕੰਮਾਂ ਵਿੱਚ ਜੱਟ ਜੀ ਨਹੀਂ ਅਸੀਂ ਐਵੇਂ ਟੋਲ ਮਾਰਨ ਦੇ ਆਲਾ ਕੋਈ ਕੰਮਕਾਰ ਨਹੀਂ ਉਹ ਹੱਥਾਂ ਥਲੋਂ ਕੱਢ ਦਈਏ ਜਦੋਂ ਇੱਕ ਵਾਰ ਨਹੀਂ ਭੁੱਲ ਜਾਂਦੇ ਮੂਰੇ ਵਾਲੇ ਸਾਡੇ ਜੱਟ ਪਰ ਮਿੱਤਰਾਂ ਦੀ ਡਾਂਗ ਦਿੰਦੀ ਝੂਟੀ ਦਾ ਪਿਆਰ ਨਹੀਂ ਆਓ ਮੇਰੇ ਪਿੰਡ ਦੇ ਨਾ ਲਾਗੇ ਤਾਗੇ ਬੋਲੇ ਕੋਈ ਇਹੋ ਜਾਏ ਗੋਵ ਬੀਵੀ ਨੱਤੀ ਵਾਲੇ ਦਾ ਅੱਖ ਚੱਕ ਦੇਖ ਜੇ ਨਾ ਕੋਈ ਪਿੰਡ ਵੱਲ ਫੇਰ ਫੇਰ ਕੀ ਵੇਲ ਪੁਣੇ ਵਾਲੇ ਦਾ ਚ ਕਾਈ ਬਸ ਦੋ ਹੀ ਬੰਦਿਆਂ ਦੇ ਮੂਰੇ ਅੱਗ ਬਾਬਾ ਨਾਨਕ ਦੇ ਦੂਜਾ ਲਾਣੇਦਾਰ ਨਹੀਂ ਓ ਹੱਥਾਂ ਥੱਲੋਂ ਕੱਢ ਦਈਏ ਜਦੋਂ ਇੱਕ ਵਾਰ ਨਹੀਂ ਭੁੱਲ ਜਾਂਦੇ ਮੂਰੇ ਵਾਲੇ ਸਾਡੇ ਕੋਲੋਂ ਖਾਰ ਨਹੀਂ ਓ ਸੀਰੀਅਸ ਨਾ ਬੜਾ ਬੋਲਦਾ ਏ ਜੱਟ ਪਰ ਮਿੱਤਰਾਂ ਦੀ ਡਾਂਗ ਦਿੰਦੀ ਚੋਟੀ ਦਾ ਪਿਆਰ ਨਹੀਂ